ਪੌੜੀ ਅਨੰਦਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਸਿਮਰਨ ਉਹਦਾ ਕਰੋ ਅਨੰਦਨ ਦਰਨਾਰ ਚੇਤਾ ਉਹਦਾ ਰੱਖੋ ਦਰਨਾਰ ਚਿੱਤ ਵਿੱਚ ਉਹਨੂੰ ਬਸਾ ਕੇ ਰੱਖੋ ਦਰਨਾਰ ਜਿਹੜਾ ਅੰਤ ਵੇਲੇ ਸਹਾਈ ਅੰਤ ਵੇਲੇ ਸਹਾਈ ਨਾਮ ਤੋਂ ਬਿਨਾਂ ਕਿਸੇ ਨਹੀਂ ਉਹਦੇ ਬਾਣੇ ਤੇ ਸਹਾਇਤਾ ਬਾਣੇ ਦੇ ਵਿੱਚ ਚੱਲੋਗੇ ਪਾਣੇ ਦਾ ਧਿਆਨ ਰੱਖੋਗੇ ਸਮੁੰਦਰ ਜੀ ਨਹੀਂ ਡੁੱਬ ਸਕਦਾ ਪਾਣੇ ਨੂੰ ਛੱਡ ਕੇ ਜਹਾਜ਼ ਚੋਂ ਬਾਹਰ ਨਿਕਲ ਕੇ ਸਮੁੰਦਰ 'ਚ ਵੜ ਜਾਓਗੇ ਕੁਝ ਖਾਣ ਪੀਣ ਵਿੱਚ ਰਹਿ ਜਾਓਗੇ ਕਿਉਂ ਵੇਲਾ ਕੀ ਪਤਾ ਉਹ ਵੇਲਾ ਕਾ ਲੈ ਜਾਣਾ ਕੋ ਪਤਾ ਨਹੀਂ ਉਹ ਵੇਰਾ ਨਾ ਬੁਝੀਏ ਜੋ ਆਏ ਪਰੇ ਜਾਂ ਫਲ ਆਏ ਪਰੇ ਫੰਦ ਤੁਸੀਂ ਕਿਹਾ ਵੀ ਚੱਲ ਕੋਈ ਨਹੀਂ ਇੱਥੇ ਆਇਆ ਹੁੰਦੇ ਆ ਰੋਜ਼ ਉਹ ਵੇਲਾ ਉੱਥੇ ਆ ਗਿਆ ਇਸ ਕਰਕੇ ਬਿਲਕੁਲ ਪਾਣੇ ਤੋਂ ਬਾਹਰ ਨਹੀਂ ਇਹਦਾ ਜੋ ਜੋਗੀ ਕਰਦੇ ਨੇ ਰੋਜ਼ ਸਵਾਦੀ ਲਾ ਲੈਣੀ ਫਿਰ ਛੱਡ ਦੇਣੀ ਉਹਨਾਂ ਦਾ ਪ੍ਰੋਸੀਜਰ ਸੀ ਇਹ ਫਿਰ ਬਾਹਰ ਸਾਡੇ ਜਤਨਾਂ ਦਾ ਕੁਝ ਬਾਹਰੋਂ ਮਿਲਦਾ ਚਲੋ ਜੇ ਜਾਈਏ ਵੀ ਬਾਹਰ ਲੈਣ ਜਤਨਾਂ ਦਾ ਤਾਂ ਮਿਲਣਾ ਕਿਤੇ ਬੈਠੇ ਨੂੰ ਮਿਲ ਜਿਹੜਾ ਜਿਹੜਾ ਕੋਈ ਮਨ ਕਰਕੇ ਉੱਥੇ ਬੈਠੇ ਨੇ ਸਰੀਰ ਕਰਕੇ ਜਿੱਥੇ ਮਰਜ਼ੀ ਫਿਰ ਲੋ ਧਿਆਨ ਕਰਕੇ ਜਿੱਥੇ ਮਰਜ਼ੀ ਫਿਰ ਲੋ ਅੰਤਰ ਧਿਆਨ ਹੋ ਕੇ ਲਾਲ ਦੇ ਵਿੱਚੋਂ ਰੋਸ਼ਨੀ ਪੈਦਾ ਹੁੰਦੀ ਹੈ ਰੋਸ਼ਨੀ ਨਹੀਂ ਜੁੜਦੀ ਹੁੰਦੀ ਕਦੇ ਰੋਸ਼ਨੀ ਨਹੀਂ ਫੜ ਸਕਦੀ ਸੂਰਜ ਦੀ ਰੋਸ਼ਨੀ ਨੂੰ ਸੰਗਲ ਪਾ ਲੋ ਬਲਾ ਰੋਗ ਲੋ ਸੂਰਜ ਸੂਰਜ ਨੂੰ ਇਹ ਰੋਸ਼ਨੀ ਨੂੰ ਫੜ ਕੇ ਸੂਰਜ ਨੂੰ ਮੰਨ ਦੇ ਦ੍ਰਿਸ਼ਟੀ ਨਾਲ ਨਹੀਂ ਬਣਿਆ ਜਾਂਦਾ ਕੋਈ ਦ੍ਰਿਸ਼ਟੀ ਅਸੀਂ ਜਿੰਨਾ ਚਿਰ ਉਹਦੇ ਨਾਲ ਆਪ ਨਾ ਬਣ ਲਈਏ ਜੋੜ ਲਈਏ ਜਿੰਨਾ ਚਿਰ ਅਸੀਂ ਨਾ ਉਹਦੇ ਚ ਆਪਣੀ ਅਸੀਂ ਅਸਲ ਵਿੱਚ ਜੁੜਦੇ ਹਾਂ ਛੱਡਦੇ ਆ ਕਿਸੇ ਚੀਜ਼ ਨੂੰ ਕੋਈ ਮਾਇਆ ਦੀ ਸਾਨੂੰ ਨਹੀਂ ਪਰ ਪਰਮੇਸ਼ਰ ਨੂੰ ਕਦੇ ਨਹੀਂ ਫੜਦੀ ਹੋਣੇ ਉਹ ਲਿਪਤ ਕਰਦੇ ਅਸੀਂ ਲਿਪਤ ਕਰਦੇ ਸਾਡੇ ਭੁੱਖ ਭੁੱਖ ਹੈ ਅਸਲ ਵਿੱਚ ਸਾਡੇ ਮਾਇਆ ਦੀ ਤਾਂ ਜੁੜਦੇ ਨੇ ਮਾਇਆ ਦੀ ਭੁੱਖ ਵੀ ਉਹਨਾਂ ਜਿਹੜਾ ਜਿਹੜਾ ਜੇ ਸਰੀਰ ਹੈ ਉਹਦੇ ਬਾਅਦ ਇਹ ਵੀ ਨਹੀਂ ਰਹਿੰਦੀ ਫਰਿਸ਼ਤੇ ਨੂੰ ਖਰੀਦ ਨਹੀਂ ਮਾਇਆ ਦੀ ਬਿਲਕੁਲ ਵੀ ਡਾਕਟਰ ਜੀ ਬਣੀ ਇਹਨੂੰ ਭੁੱਖ ਹੁੰਦੀ ਮਾਇਆ ਦੀ ਡਾਕਟਰ ਜੀ ਨੂੰ ਭੁੱਖ ਨਹੀਂ ਹੁੰਦੀ ਮਾਇਆ ਦੀ ਭੁੱਖ ਤਾਂ ਇਹਨੂੰ ਲੱਗਦੀ ਹੈ ਤ੍ਰਿਸ਼ਨਾ ਦਾ ਲੱਗਦੀ ਹੈ ਜਨਮ ਤੋਂ ਬਾਅਦ ਡਾਕਟਰ ਤਾਂ ਆਟੋਮੈਟਿਕ ਆ ਰਹੀ ਹੈ ਦਾ ਪਰਦਾ ਆ ਰਿਹਾ ਵੀ ਤੂੰ ਬਣਾ ਲੈ ਆਪਣੇ ਬੈਠਣ ਨੂੰ ਘਰ ਭੁੱਖ ਨਹੀਂ ਹੈਗੀ ਉਹ ਉਹਦਾ ਤਾਂ ਘਰ ਬਣ ਲਿਆ ਇਹ ਦਾ ਉਹਦਾ ਘਰ ਬਣਾ ਲਿਆ ਭੁੱਖ ਨੂੰ ਉਹ ਉਹਦਾ ਨਹੀਂ ਭੁੱਖ ਹੈ ਭੁੱਖ ਤੋਂ ਤਾਂ ਵੱਧ ਉਸ ਬਣਾਈ ਹੈ ਭੁੱਖ ਤੋਂ ਤਾਂ ਪਹਿਲਾਂ ਸੁਣਾਈ ਲੈਣ ਚਾਲੂ ਹੈ ਇਹ ਸਪਲਾਈ ਲਾਈਨ ਭੁੱਖ ਤੋਂ ਬਾਅਦ ਚਾਲੂ ਹੋਣੀ ਹੈ ਮੂੰਹ ਵਾਲੀ ਉਹ ਤਾਂ ਸਪਲਾਈ ਲਾਈਨ ਪਹਿਲਾਂ ਚਾਲੂ ਹੈ ਭੁੱਖ ਜੋ ਲੱਗੀ ਨਹੀਂ ਭੁੱਖ ਨੂੰ ਕਿੱਥੇ ਲੱਗੀ ਹੈ ਜੇ ਅਜੇ ਉਹਦਾ ਮਹਿਤਾ ਕਿੱਥੇ ਚਲੇ ਭੁੱਖ ਤਾਂ ਮਹਿਤਾ ਹੀ ਪੈਦਾ ਹੋਣੀ ਮਹਿਤਾ ਚਲੇ ਹੀ ਨਹੀਂ ਹਾਜ਼ਮਾ ਤਾਂ ਚਲੇ ਹੀ ਨਹੀਂ ਹਾਜ਼ਮਾ ਵਾਲੀ ਭੁੱਖ ਵਾਲੀ ਦਾ ਜੋ ਮਸ਼ੀਨਰੀ ਬਣਦੀ ਹੈ ਜਿੱਥੇ ਭੁੱਖ ਲੱਗਣੀ ਹੈ ਹਾਰਡ ਬਣਿਆ ਬੜਾ ਜਿਆ ਸਿੱਧਾ ਉਹਨੂੰ ਆਉਂਦਾ ਫੇ ਬੜੇ ਬੜੇ ਨਹੀਂ ਮੇਦਾ ਬਣਿਆ ਨਹੀਂ ਕੋਈ ਭੁੱਖ ਤੇ ਕਦੇ ਭੁੱਖ ਹੋਵੇ ਹਾਜ਼ਮ ਨਾ ਹੋਵੇ ਕੁਝ ਭੁੱਖ ਨਹੀਂ ਆਈ ਉੱਥੇ ਬਿਲਕੁਲ ਤਾਂ ਹੀ ਉਹਦਾ ਸਮਾਧੀ ਲੱਗੀ ਹੋਈ ਹੈ ਤੇ ਭੁੱਖ ਨਹੀਂ ਸਭ ਤਾਂ ਹੀ ਹੋ ਰਿਹਾ ਭੁੱਖ ਤਾਂ ਹੋਣ ਦਿੰਦੀ ਹੈ ਭੁੱਖ ਨਹੀਂ ਤਾਂ ਹੋਣ ਦਿੰਦੀ ਤਾਂ ਹੀ ਉਹ ਵਿਛੜਿਆ ਨਾ ਲੱਗੀ ਤ੍ਰਿਸ਼ਨਾ ਲੱਗੀ ਤ੍ਰਿਸ਼ਨਾ ਜਦ ਸੁਭਾਣਾ ਦਾ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਜੇ ਲਿਵ ਹੋਣ ਲੱਗ ਜੂਗੀ ਤ੍ਰਿਸ਼ਨਾ ਹੁਣ ਵੀ ਬੁੱਝ ਜਾਂਦੀ ਹੈ ਤ੍ਰਿਸ਼ਨਾ ਬੱਲੇ ਹੀ ਕਿ ਫਿਰ ਕਦੇ ਬੁੱਝੀ ਲਿਵ ਦਾ ਨਾ ਲੱਗਣਾ ਹੀ ਤ੍ਰਿਸ਼ਨਾ ਦਾ ਪੈਦਾ ਹੋਣਾ ਹੈ ਜੇ ਲਿਵ ਲੱਗੀ ਹੋਵੇ ਤ੍ਰਿਸ਼ਨਾ ਰਹਿੰਦੀ ਹੁੰਦੀ ਹੈ ਤ੍ਰਿਸ਼ਨਾ ਕੀ ਹੈ ਤ੍ਰਿਸ਼ਨਾ ਹੋਰ ਚੀਜ਼ ਹੈ ਭੁੱਖ ਹੋਰ ਚੀਜ਼ ਹੈ ਔਰ ਤ੍ਰਿਸ਼ਨਾ ਭੁੱਖ ਸਮਝ ਦੋ ਅੱਡ ਅੱਡ ਆਏ ਅਸਲ ਤੇ ਭੁੱਖ ਤ੍ਰਿਸ਼ਨਾ ਮਾਇਆ ਦੀ ਪਦਾਰਥਾਂ ਦੀ ਜਿਹੜੀ ਭੁੱਖ ਹੈ ਨਾ ਹੋਰ ਹੋਣ ਹੋਰ ਹੋਣ ਇਹ ਤ੍ਰਿਸ਼ਨਾ ਉਹ ਲੋੜ ਹੈ ਸਰੀਰ ਦੀ ਲੋੜ ਹੈ ਲੋੜ ਹੈ ਭੁੱਖ ਦਾ ਹੈ ਨਹੀਂ ਉਹ ਤ੍ਰਿਸ਼ਨਾ ਦੁਖੀ ਕਰਦੀ ਹੈ ਲੋੜ ਨਹੀਂ ਦੁਖੀ ਕਰਦੀ ਲੋੜ ਤਾਂ ਪਸ਼ੂਆਂ ਨੂੰ ਵੀ ਹੈ ਉਹਦੋਂ ਬਾਅਦ ਨਿਕਾਲ ਰੱਖਦੇ ਜਿਵੇਂ ਕਰਕੇ ਆੜਿਆਂ ਦੇ ਜਾਨਵਰਾਂ ਦੇ ਦਾਣੇ ਹੁੰਦੇ ਨੇ ਇਕੱਠੇ ਕਰਕੇ ਰੱਖੇ ਹੀ ਨੇ ਭੁੱਖੇ ਵੀ ਮਰਦੇ ਨੇ ਕੁਝ ਰਹਿ ਜਮਾ ਕਰੇ ਕੋਈ ਕੋਈ ਨਹੀਂ ਰੱਖਣਾ ਕਿਸੇ ਕਰਕੇ ਰੱਖਣਾ ਤੇ ਜਿਹਨਾਂ ਹੈ ਨਹੀਂ ਕੀ ਭੁੱਖ ਹੈਗੀ ਉਹਨਾਂ ਨਾ ਉਹ ਲੋੜ ਹੈ ਲੋੜ ਹੈਗੀ ਆ ਜਿਹਨਾਂ ਲੋੜ ਹੈ ਖਾਇਆ ਉਹਨਾਂ ਨੇ ਰੋਜ਼ ਆਪਾਂ ਤ੍ਰਿਸ਼ਨਾ ਕਰਕੇ ਰੱਖਦੇ ਤ੍ਰਿਸ਼ਨਾ ਕਰਕੇ ਰੱਖਦੇ ਭੁੱਖਾ ਭੁੱਖਾ ਆਦਮੀ ਨੂੰ ਜਦੋਂ ਜਾਨਵਰ ਨੂੰ ਜਿਹੜੇ ਨੂੰ ਭੁੱਖ ਪੈਦਾ ਹੋ ਜਾਂਦੀ ਹੈ ਉਹੀ ਦੁਖੀ ਜਾਂਦਾ ਹੈ ਜਾਨਵਰਾਂ ਵਿੱਚ ਵੀ ਕੀੜੇ ਵੀ ਹੈਗੇ ਜਾਨਵਰਾਂ ਵਿੱਚ ਵੀ ਹੈਗੇ ਭੁੱਖਾ ਦਿਨ ਦਾ ਟੇਕ ਵੀ ਉਹਨਾਂ ਨੂੰ ਨਹੀਂ ਹਾਂ ਟੇਕ ਵੀ ਉਹਨਾਂ ਨੂੰ ਨਹੀਂ ਐਵੇਂ ਵੀ ਚਲੇ ਜਾਂਦਾ ਉਹਨਾਂ ਨੂੰ ਅੰਦਨ ਸਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਅੰਦਨ ਸਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਤੇ 4 6 ਛਾੜ ਚਲੇ ਸਭ ਕੋਏ ਆ ਜਿਹੜੀ ਮਾਇਆ ਇਹਦਾ 4 6 ਦਿੰਦੀ ਹੈ ਵਿਖਿਆ ਛਾੜ ਚਲੇ ਸਭ ਕੋਈ ਸਾਰੇ ਛੱਡ ਕੇ ਚਲੇ ਜਾਂਦੇ ਇਹਦੀ ਲੋੜ ਰੱਖੋ ਠੀਕ ਹੈ ਲੋੜ ਰਹਿਣੀ ਹੈ ਲੋੜ ਤੋਂ ਭਜਣਾ ਨਹੀਂ ਭੁੱਖ ਪੈਦਾ ਹੋਣ ਦੇਣੀ ਇਹ ਹੈ ਵਿਵੇਕ ਇਹ ਹੈ ਵਿਵੇਕ ਲੋੜ ਤੋਂ ਭਜਣਾ ਨਹੀਂ ਉਹ ਲੋੜ ਤੋਂ ਭਜਦੇ ਨੇ ਹੋਣਾ ਹਰੀ ਬਣ ਜਾਓ ਜੀ ਲੋੜ ਤੋਂ ਭਜਣਾ ਨਹੀਂ ਭੁੱਖ ਪੈਦਾ ਹੋਣ ਦੇਣੀ ਜਮਾ ਹੋ ਗਈ ਹੋ ਗਈ ਪਈ ਹੋ ਜਮਾ ਹੋ ਗਈ ਮੇਰੀ ਨਹੀਂ ਹੈ ਪਤਾ ਖਬਰੇ ਨਹੀਂ ਹੈ ਤਾਂ ਦਾਣੇ ਦਾਣੇ ਦੇ ਖਾਣੇ ਵਾਲੇ ਦਾ ਨਾਮ ਹੈ ਸਾਰੀ ਦੁਨੀਆ ਨੇ ਜਾਣਦੀ ਹੈ ਦਾਣੇ ਕੇ ਨੇ ਬੀਜੇ ਨੇ ਆਪਣਾ ਬਾਬਾ ਮੁੱਲ ਵੀ ਲੈ ਕੇ ਆਉਂਦੇ ਆ ਘਰ ਵੀ ਰੱਖ ਲੈਣੇ ਆ ਆਪਾਂ ਨੂੰ ਪਤਾ ਵੀ ਕਿਹੜਾ ਦਾਣਾ ਕਿਹਨੇ ਖਾਣਾ ਰੱਖੇ ਰੱਖੇ ਜਿਹੜੀ ਕਿਹੜਾ ਦਾਣੇ ਦੇ ਕਿਹਦੀ ਮੋਹਰ ਹੈ ਕਿਹਨੇ ਖਾਣਾ ਹੈ ਆਪਾਂ ਨੂੰ ਕਿਹੜਾ ਪਤਾ ਹੁੰਦਾ ਰੋਟੀ ਉਗਾਉਣ ਵਾਲੇ ਨੂੰ ਪਤਾ ਨਹੀਂ ਹੈ ਵੀ ਕਿਹੜੀ ਰੋਟੀ ਮੈਂ ਖਾਣੀ ਹੈ ਕਿਹੜੀ ਕਿਹਨੇ ਖਾਣੀ ਖਾਈਆਂ ਦੀ ਆਪਣੇ ਬਾਅਦ ਦੇ ਪਰੋਲੇ ਆ ਗਏ ਲੋ ਆਪ ਨੂੰ ਹੋਰ ਹੋਰ ਨਾ ਪੈਗਾ ਕੋਈ ਪਤਾ ਨਹੀਂ ਇਹੀ ਫਾਰਮੂਲਾ ਠੀਕ और ये फार्मूला है विषय क्या पता ही अपन मंदे भी लोड़ जी हैगी है ਇਹਦਾ ਮਤਲਬ ਇਹ ਨਹੀਂ ਜਮਾ ਨਹੀਂ ਕਰਕੇ ਰੱਖਣਾ ਤੁਸੀਂ ਕੁਝ ਕਰਨਾ ਨਹੀਂ ਫੇਰ ਜਮਾ ਠੀਕ ਹੈ ਉਹ ਮੁੱਖ ਐਨ ਲਈ ਹੈ ਦੁਨੀਆ ਭਰ ਦਾ ਅਨਾਜ ਖਰੀਦ ਲੋ ਮਿਲ ਲੋ ਵੇਚੋ ਉਹ ਬਣ ਉਹ ਹੋਰ ਗੱਲ ਜਿਹੜਾ ਸਟਾਕ ਕਰਦੇ ਰਹੇ ਦੁਨੀਆ ਨੂੰ ਤੰਗ ਕਰਦੇ ਸੀ ਜੇ ਸਟਾਕ ਵੀ ਕਰੋ ਤਾਂ ਉਹਦੇ ਨਾਲ ਵੀ ਫਰਕ ਕਰ ਦੋ ਨਾਂਦ ਨੇ ਕੀ ਕੀਤਾ ਮੋਦੀ ਖਾਨ ਨੇ ਮੋਦੀ ਖਾਨ ਨੇ ਕੀ ਕੀਤਾ ਸਟਾਕ ਸੀਗਾ ਭੁੱਖੇ ਕਿਆ ਲੈ ਜਾ ਪੈਸੇ ਨਹੀਂ ਹੈਗੇ ਨਾ ਸਹੀ ਪਰ ਪਤਾ ਨਾ ਲੱਗੇ ਮੈਨੂੰ ਮੂੰਹ ਦੇ ਦਿੱਤਾ ਭਰਾ ਕਿਉਂ ਮੇਰਾ ਨਹੀਂ ਹੈ ਮਾਲ ਮਾਲ ਰਾਜੇ ਮਾਲ ਸਰਕਾਰੀ ਆ ਮੈਂ ਦੇ ਨਹੀਂ ਸਕਦਾ ਆਧਾਰਾ ਪਤਾ ਨਾ ਲੱਗੇ ਦੇ ਜੀ ਕੋਈ ਨਹੀਂ ਦੇ ਹੋਇਆ ਦੇ ਜੀ ਨਹੀਂ ਮੈਂ ਆਪਣੇ ਜਿਹੜਾ ਮੇਰਾ ਕਮਿਸ਼ਨਰ ਹੁੰਦਾ ਉਹ ਰਿਕਾਰਡ ਹੋ ਗਈ ਗੱਲ ਇਹਦਾ ਕਮਰਾ ਰਹੀ ਜਾਂਦਾ ਵੀ ਲੋਕਾਂ ਨੂੰ ਦਾ ਸਾਰਾ ਮੋਦੀ ਖਾਣਾ ਜੇ ਖਾਲੀ ਹੋ ਗਿਆ ਤੇ ਬੈਲੈਂਸ ਖਰਾਬ ਹੋ ਰਾਮ ਨੂੰ ਪਤਾ ਲੱਗਿਆ ਵੀ ਸਿਕਿਉਰਿਟੀ ਰਾਮ ਨੇ ਦਿੱਤੀ ਹੋਈ ਨਾ ਉਹਨੂੰ ਕਿਹਾ ਵੀ ਕਿਤੇ ਚੈੱਕ ਕੀਤਾ ਚੈੱਕ ਕੀਤਾ ਹੁਣ ਚੈੱਕ ਕਰਨਾ ਹੁੰਦਾ ਹੋਰ ਕੀ ਕਰਨਾ ਹੁੰਦਾ ਸੋ ਬੁਰਾ ਨਿਕਲਿਆ ਠੀਕ ਨਿਕਲਿਆ ਉਹ ਆਪਣਾ ਕਮਿਸ਼ਨ ਤਾਂ ਉਹਨੇ ਕੱਟਣੇ ਸੀ ਸੀ ਉਹਦਾ ਕਮਿਸ਼ਨ ਸੀ ਉਹ ਤਾਂ ਲੈਣਾ ਹੀ ਸੀ ਉਹ ਤੇ ਬਾਅਦ ਸਟਾਕ ਉਹਨਾਂ ਨੂੰ ਦੇਣਾ ਸੀ ਜੇ ਆਪਣਾ ਸਟਾਕ ਪੂਰਾ ਕਰ ਲਓ ਮੇਰੇ ਕਮਿਸ਼ਨ ਦਾ ਤੁਹਾਨੂੰ ਕੀ ਰੋਣਾ ਠੀਕ ਹੈ ਵੀ ਕਮਿਸ਼ਨ ਦਾ ਤਾਂ ਰੋੜਾ ਕਿਸੇ ਨੂੰ ਨਹੀਂ ਹੈ ਇਹ ਵਿਖਿਆ ਦਿਨ 4 6 ਛਾੜ ਚਲੇ ਸਭ ਕੋਏ ਕਾਕੋ ਮਾਤ ਪਿਤਾ ਸੁਤ ਧੀਆਂ ਗ੍ਰਹਿ ਬਣਤਾ ਕਛ ਸੰਗ ਨਾ ਲਿਆ ਕਾਕੋ ਮਾਤ ਪਿਤਾ ਪਹਿਲਾ ਮਾਤਾ ਪਿਤਾ ਤੁਸੀਂ ਕਹਿ ਰਹੇ ਕਿਹਦਾ ਹੁੰਦਾ ਕੌਣ ਮਾਂ ਹੁੰਦੀ ਹੈ ਕੌਣ ਪਿਓ ਹੁੰਦਾ ਨਵੇਂ ਬੋਲੇ ਘੜ ਲਈ ਲੋਕਾਂ ਨੇ ਕੋ ਕਾਕੋ ਕਬੀਰ ਨੇ ਵੀ ਕਿਹਾ ਸੀ ਇਹ ਨਵੀਂ ਬੋਲੀ ਕੱਢ ਲਈ ਬਾਤ ਪਤਾ ਲਈ ਤੁਸੀਂ ਐਵੇਂ ਖਾਮ ਖਾਦੀ ਕੋਈ ਬਾਤ ਪਤਾ ਨਹੀਂ ਬਾਤ ਪਤਾ ਸੁਤੀਆਂ ਇਹ ਜੋ ਧੀਆਂ ਬਣਾ ਲਈਆਂ ਜਿਹੜੀਆਂ ਤੁਸੀਂ ਇਹ ਸਭ ਫਰਜੀ ਹੈ ਕੰਮ ਇਹ ਫਰਜੀ ਨੂੰ ਤੁਸੀਂ ਸੱਚ ਮੰਨ ਲਿਆ ਇਹ ਸਭ ਉਹਦੀਆਂ ਨੇ ਉਹਨੇ ਪੈਦਾ ਕਰਨ ਦੇ ਤੋਤੇ ਕਰਵਾ ਲਏ ਉਹਨੇ ਪਾੜ ਲਏ ਤੇ ਦੋਤੇ ਪੜਵਾ ਲਏ ਆਪਣਾ ਕੰਮ ਉਹਤੇ ਕਰਵਾਇਆ ਜਿਹਨੇ ਦੋਨੋਂ ਵਾਲਿਆ ਉਹਨਾਂ ਤੇ ਕਰਵਾ ਲਿਆ ਕੰਮ ਕੰਮ ਉਹਦਾ ਕਰਵਾਉਂਦਾ ਸਾਥ ਹੀ ਹੈ ਇਸ ਕਰਕੇ ਕਰਤਾ ਆਪ ਹੈ ਅਸਲ ਵਿੱਚ ਕਰਵਾਉਂਦਾ ਸਾਥੇ ਹੈ ਇਸ ਕਰਕੇ ਸਾਨੂੰ ਲੱਗਦਾ ਵੀ ਅਸੀਂ ਆਪ ਕਰਦੇ ਜਿਹੜੇ ਲੋਕ ਕਹਿੰਦੇ ਨੇ ਅਸੀਂ ਆਦਮੀਓ ਕੰਮ ਕਰਦਾ ਉਹ ਵੀ ਸੱਚੇ ਨੇ ਆਪਣੀ ਜਾਨ ਕਰਦਾ ਆਦਮੀ ਅਜੀਬੇ ਕਰ ਰਹੇ ਨੇ ਕੰਮ ਕੁਝ ਕਰ ਰਹੇ ਨੇ ਪਰਮੇਸ਼ਰ ਦਾ ਦੀਨਾ ਨਹੀਂ ਕਿਤੇ ਕਰਦਾ ਹੁੰਦਾ ਸਾਰਾ ਹੁਕਮ ਨਾਲ ਆਤਮਾ ਦੇ ਬਾਅਦ ਕੁਝ ਨਹੀਂ ਆਤਮਾ ਦੇ ਬਾਅਦ ਇੰਨਾ ਹੀ ਆ ਕਰਨਾ ਦੇ ਵਾਸਤੇ ਜਿਹੜਾ ਉਹ ਕਰਾਉਂਦਾ ਉਹ ਬਸ ਜਿਹੜਾ ਉਹ ਚਾਹੁੰਦਾ ਉਹੀ ਇਹ ਕਰ ਸਕਦਾ ਉਹਨਾਂ ਇਹਦੇ ਚ ਜਿਹੜਾ ਇਹ ਕਰ ਸਕਦਾ ਨਾ ਉਹਨਾਂ ਹੀ ਉਹਦੇ ਕਰਾਉਂਦਾ ਉਹ ਕਿਆ ਤੂੰ ਕਰ ਸਕਦਾ ਹੈ ਗੱਲ ਬਸ ਉਹਨੇ ਉਹ ਤੇ ਤਰਾ ਲੈਣਾ ਕੰਮ ਜਿੰਨਾ ਇਹਦੇ ਵਿੱਚ ਉਹਦੇ ਇਮਜ ਦੇ ਵਿੱਚ ਇਹ ਇਹਦੀ ਇੱਕ ਬੋਡੀ ਉਹਨਾਂ ਚੜਾ ਇੱਕ ਬੋਡੀ ਦੀ ਸਪੋਰਟ ਕਰਕੇ ਨਾ ਇਹਦੀ ਬੁੱਧੀ ਖਾਣ ਪੀਣ ਦਾ ਇੰਤਜ਼ਾਮ ਵੀ ਉਹਨੇ ਕਰਦਾ ਸੂਰਜ ਚੰਦ ਵੀ ਉਹ ਅਜਿਹਾ ਪੌਦਾ ਜਿਹੜਾ ਸਾਡੇ ਵਾਸਤੇ ਇਹ ਉਹਨਾਂ ਨੇ ਕੰਮ ਲਿਆ ਆਇਆ ਸਾਡਾ ਕੰਮ ਉਹਨੇ ਲਿਆ ਆਇਆ ਆਪਣਾ ਕੰਮ ਸਾਨੂੰ ਦਿੱਤਾ ਜਿਵੇਂ ਬਿੜੀ ਕਰ ਲੈਨੇ ਆਪਾਂ ਕਿ ਤੂੰ ਮੇਰਾ ਆ ਕਰਦੇ ਮੈਂ ਤੇਰਾ ਆ ਕਰ ਸਾਡੇ ਵਾਸਤੇ ਉਹ ਕੁਝ ਕਰ ਰਿਹਾ ਅਸੀਂ ਵੀ ਉਹਦੇ ਵਾਸਤੇ ਕੁਝ ਕਰ ਰਹੇ ਕਈ ਆਪਣੇ ਕੰਮ ਸਾਥੇ ਕਰਵਾ ਰਿਹਾ ਹੋ ਕਈ ਸਾਡੇ ਘਰ ਉਹ ਕਰ ਰਿਹਾ ਹੁਣ ਅਸੀਂ ਨਹਿਰਾ ਬਣਾਉਨੇ ਕਾਹਦੇ ਬਣਾਉਨੇ ਸਰ ਪਾਣੀ ਦੀ ਲੋੜ ਹੈ ਨਹਿਰਾਂ ਵੀ ਤਾਂ ਹੀ ਬਣਾਵਾਂਗੇ ਜੇ ਮੀਂਹ ਪਊਗਾ ਜਿੱਥੇ ਮੀਂਹ ਨਹੀਂ ਪੈਂਦਾ ਨਹਿਰ ਕਿੱਥੋਂ ਬਣਾ ਲਓਗੇ ਬਾਰਿਸ਼ ਤੋਂ ਪਾਣੀ ਹੋਊ ਤੁਸੀਂ ਉਹਨੂੰ ਪਨੂਨ ਕੇ ਲੈ ਜਾਓਗੇ ਨਾ ਜੇ ਬਾਰਿਸ਼ ਨਹੀਂ ਫਿਰ ਪਾਣੀ ਕਿੱਥੋਂ ਲੈ ਕੇ ਜਾਓਗੇ ਫਿਰ ਵੀ ਅਸੀਂ ਕਰ ਰਹੇ ਹਾਂ ਪਰ ਜੇ ਉਹ ਮੀਂਹ ਇਹਨਾਂ ਪਾਵੇ ਟਾਈਮ ਟਾਈਮ ਸਿਰ ਨਹਿਰ ਦੀ ਲੋੜੇ ਨਾ ਪਵੇ ਕਿੰਨੀ ਚੰਗੀ ਗੱਲ ਹੈ ਕਿੰਨੀ ਚੰਗੀ ਗੱਲ ਪਿਛਲੇ 1500 ਸਾਲ ਤੋਂ ਪਹਿਲਾਂ ਰਾਜਸਥਾਨ 'ਚ ਵੀ ਪੈਂਦਾ ਸੀ ਟਾਈਮ ਟਾਈਮ ਦੇ ਉੱਤੇ ਰਾਜਸਥਾਨ ਵਰਗਾ ਕੋਈ ਇਲਾਕਾ ਨਹੀਂ ਸੀ ਉਸ ਵੇਲੇ ਦੇ ਰਾਜਸਥਾਨ ਦੀਆਂ ਰਿਆਸਤਾਂ ਦੇ ਕਹਾਣੀਆਂ ਨੇ ਕੋਈ ਨਹੀਂ ਸੀ ਉੱਥੇ ਕਿਉਂ ਹੋ ਗਿਆ ਇਹ ਕੁੜੀਆਂ ਵਾਲ ਲੱਗੇ ਜਮਦੀ ਉਸਰਾਫ ਹੋਇਆ ਹੈ ਰਾਜਸਥਾਨ ਰਾਜਪੂਤ ਕਹਿੰਦਾ ਮੈਂ ਕਹਿੰਦਾ ਸਾਲਾ ਨਹੀਂ ਪੜਨਾ ਕੁੜੀ ਮਾਰ ਲਓ ਹੋਮੇ ਨੇ ਬਦਲੀ ਪਾਪ ਲੱਗ ਗਿਆ ਬਾਰਾਂ ਦਿਨ ਤੋਂ ਸਾਲ ਤੇ ਵੀ ਬਣਾਉਂਦੇ ਹੁਣ ਦੇਖਦੇ ਨੇ ਉਹਦਾ ਇਹ ਕੁਝ ਸਜ਼ਾਵਾਂ ਨੇ ਸਾਨੂੰ ਮਿਲੀਆਂ ਅੜੇ ਮੌਸਮ ਮੌਸਮ ਬਦਲਦੇ ਨੇ ਨਾ ਕੀ ਹੁੰਦਾ ਜੋ ਕੁਝ ਕਰਦੇ ਆ ਉਹਦੇ ਹਿਸਾਬ ਨਾਲ ਪਿੱਛੇ ਬਦਲਦਾ ਚੱਕਰ ਪਿੱਛੇ ਫੇਰੀ ਜਾਂਦਾ ਅਗਲੇ ਲਿਆਉਣ ਵਾਸਤੇ ਹੁਣੇ ਕਿਹੜੇ ਕਿਹੜੀਆਂ ਦਮ ਜੇ ਮਾਰ ਦਿੰਦੇ ਸੰਸਾਰ ਮਾਰ ਦਿੰਦੇ ਨਾ ਅਸੀਂ ਦਵਾਈਆਂ ਬਣਾ ਲਓ ਆ ਹੁਣ ਪਟਰੇ ਨੇ ਜ਼ਹਿਰ ਖਾਨੇ ਉਹ ਕਰਦੇ ਹੁਣ ਕਦੇ ਕਹਿੰਦੇ ਨੇ ਜ਼ਹਿਰ ਖਾਨੇ ਜਿੰਨੀਆਂ ਦਵਾਈਆਂ ਬਣਾਉਂਦੇ ਉਹ ਨਹੀਂ ਹੋਰ ਬਿਮਾਰੀਆਂ ਪੈਦਾ ਕਰੀ ਜਾਂਦੇ ਹਰ ਸਾਲ ਨਵੇਂ ਵੀ ਬਣਾਈ ਜਾਓ ਉਹਨਾਂ ਜੋ ਬਿਮਾਰੀਆਂ ਫੇਰ ਮੇਰਾ ਲਾ ਜਾਂਦੀਆਂ ਅੱਜ ਲੋਕ ਕਿਧਰੋਂ ਭਜਦੇ ਆਗਰ ਹੱਥ ਖੜੇ ਕਰਨੇ ਪੈਣਗੇ ਜਿੱਦੋਂ ਮਰਜੀ ਭਜ ਲੋ ਹੱਥ ਖੜੇ ਕਰਨੇ ਪੈਣੇ ਹੀ ਨੇ ਹੁਣ ਆਗੇ ਪਰਿਆਵਰਣ ਤੇ ਜਿੰਨਾ ਜਿੰਨਾ ਜ਼ਿਆਦਾ ਕੁਦਰਤ ਦੇ ਖਿਲਾਫ ਦਖਲ ਦਵਾਂਗੇ ਉਹਨਾਂ ਹੀ ਨੁਕਸਾਨ ਹੋਊਗਾ ਹੁਣ ਕਾਤੇ ਆ ਗਏ ਭਾੜੇ ਜੋ ਆ ਗਏ ਨਾ ਭਾੜੇ ਜੋ ਕੁਦਰਤ ਭਾੜੀਆਂ ਹੋਰ ਕੀ ਹੈ ਜਿਹਦੀ ਛਾੜ ਕਰਾਂਗੇ ਅਸੀਂ ਕੁਦਰਤ ਦੇ ਵਿੱਚ ਉਹਨਾਂ ਨੁਕਸਾਨ ਹੋਊਗਾ ਹੁਣ ਕਾਤੇ ਆ ਗਏ ਇਹ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਹੋਰ ਕੀ ਕਹਿੰਦੀ ਹੈ ਭਾੜਾ ਮੰਨੋ ਛਾੜ ਨਾ ਕਰੋ ਉਹੀ ਕਹਿੰਦੀ ਹੈ ਗੁਰਬਾਣੀ ਹੋਰ ਕੀ ਕਹਿੰਦੀ ਹੈ ਨਵੀਂ ਗੱਲ ਕੀ ਕਹਿੰਦੀ ਹੈ ਸਾਨੂੰ ਪਾਗਲ ਸਮਝਦੇ ਸੀਗੇ ਆਪ ਭਗਲਮੰਦ ਪੜਦੇ ਤੇ ਹੁਣ ਦੇਖ ਲੈ ਤਜਰਬਾ ਕਰਕੇ ਹੁਣ ਫਿਰ ਉੱਥੇ ਪਹੁੰਚ ਜਾਂਦੇ ਨੇ ਤੁਸੀਂ ਜਿਹੜਾ ਕੋ ਕਰਦੇ ਹੋ ਉਹੀ ਦੇਖ ਲਓ ਹੁਣ ਕੀ ਹੈ ਖਾਣ ਪੀਣ ਜ਼ਹਿਰ ਦੁੱਧ ਚ ਜ਼ਹਿਰ ਸਬਜ਼ੀਆਂ ਜ਼ਹਿਰ ਦਾ ਰਾਤ ਦਸੀ ਜਾਂਦੇ ਸਭ ਕੁਝ ਜ਼ਹਿਰ ਹੈ ਜ਼ਹਿਰ ਪਹਿਲਾਂ ਕਰ ਲਈ ਤੁਸੀਂ ਬਹੁਤ ਸਿਆੜਿਆ ਨੇ ਵਿਖੇ ਹੀ ਪੈਦਾ ਕੀਤੀ ਹੈ ਨਾ ਕਾਗੋ ਮਾਤ ਪਿਤਾ ਸੁਧੀਆਂ ਗ੍ਰਹਿ ਬਣਤਾ ਕਾ ਸੰਗ ਨਾ ਲਿਆ ਗ੍ਰਹਿ ਹੈ ਬਣਤਾ ਘਰ ਵਾਲੀ ਹੈ ਮਾਤ ਪਿਤਾ ਸੋ ਧੀਆਂ ਨੇ ਕੋਈ ਸੰਗ ਲਿਆ ਕਿਤੇ ਕਿਤੇ ਤੂੰ ਨਾਲ ਚੱਲਿਆ ਲੈ ਕੇ ਫਿਰ ਜੇ ਤੂੰ ਲੈ ਕੇ ਨਹੀਂ ਗਵੇ ਤੇਰਾ ਕਾਹਦਾ ਸੀ ਮੇਰੀ ਉਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਕਹਿੰਦੀ ਮੈਂ ਤਾਂ ਬਈ ਨਾਲ ਲੈ ਕੇ ਜਾਵਾਂ ਤੇਰੀ ਹੁੰਦੀ ਤੈਨੂੰ ਦੇਣ ਦੇ ਵੀ ਲੈ ਜਾ ਬਈ ਨਾਲ ਨਾ ਤਾਂ ਤੇ ਤੋ ਨਾ ਤਾਂ ਤੈਂ ਕਿਹਾ ਵੀ ਮੈਂ ਨਾਲ ਲੈ ਕੇ ਜਾਊਂਗਾ ਨਾ ਤੇਰੀ ਕਿਸੇ ਨੇ ਸੁਣੀ ਪਰ ਕਿਹਦੇ ਵਾਸਤੇ ਤੂੰ ਕਹਿੰਦਾ ਰਹਿੰਦਾ ਤੇਰੀ ਚੀਜ਼ ਉਹ ਹੈ ਜਿਹੜੀ ਤੇ ਨਾਲ ਲੈ ਕੇ ਜਾਣੀ ਹੈ ਸਰੀਰ ਵੀ ਤੇਰਾ ਨਹੀਂ ਹੈ ਤੇ ਨਾਲ ਲੈ ਕੇ ਜਾਣੀ ਵੀ ਤੇਰਾ ਨਹੀਂ ਜਿਹੜੇ ਘਰ ਚ ਰਹਿਣਾ ਬੈੱਡ ਤੇ ਪਿਆ ਜੋ ਵੀ ਕੁਝ ਹੈ ਕੱਪੜੇ ਵੀ ਕੁਝ ਹੈ ਤੇਰਾ ਕੌਲੀ ਚਮਚਾ ਹੈ ਤੇਰਾ ਨਾਲ ਜਾਣ ਵਾਲਾ ਤੇ ਰੌਲਾ ਕਰੀ ਜੀ ਦਾ ਪਾਇਆ ਉਹ ਤਾਂ ਉਹ ਤਾਂ ਅੱਖਾਂ ਮੇਜ ਗਿਆ ਬਾਅਦ ਚ ਦੇਖ ਲੋ ਫਿਰ ਬਾਹਰ ਵਾਲਿਆਂ ਦਾ ਪਤਾ ਹੀ ਹੈ ਆਪਾਂ ਦੇਖ ਰਹੇ ਹਾਂ ਉਹੀ ਨਕਸ਼ਾ ਆਪਣੇ ਬਾਅਦ ਚ ਹੋ ਜਾਊਗਾ ਜਿਹੜਾ ਆਪਾਂ ਦੇਖਦੇ ਰੋਜ਼ ਪੜੋਸੀ ਕੇ ਜਿਹੜੀ ਕਹਿੰਦੀ ਆ ਕਹਿੰਦਾ ਜੋ ਪੜੋਸੀ ਦੇ ਹੋਈ ਆ ਤੂੰ ਆਪਣੇ ਵੀ ਸਮਝ ਹੋਈ ਹੋਣੀ ਹੈ ਅੱਜ ਪੜੋਸੀ ਦੇ ਹੋਈ ਆ ਸਾਨੂੰ ਤੇਰੇ ਜੀ ਸਾਰੇ ਜਾਣਦੇ ਨੇ ਫਿਰ ਹੋਈ ਗੱਲ ਐਸੀ ਸੰਚ ਜੋ ਬਿਨਸਤ ਨਹੀਂ ਐਸੀ ਵੀ ਕੁਝ ਚੀਜ਼ ਸੰਪਤੀ ਇਕੱਠੀ ਕਰਨਾ ਜਿਹੜੀ ਤੇਰੇ ਨਾਲੇ ਜਾਵੇ ਐਸਾ ਵੀ ਕੁਝ ਹੈ ਜਿਹੜਾ ਅਸੀਂ ਇਥੋਂ ਲਿਜਾ ਸਕਦੇ ਹਾਂ ਉਹੀ ਲੈਣ ਆਏ ਹੋ ਨਾ ਆਇਓ ਲਾਹ ਜਿਹੜਾ ਆਇਓ ਲਾਹ ਲੈਣੇ ਨੂੰ ਜਗਾਇਆ ਹੈ ਗੱਲ ਇਹੀ ਜਗਾਇਆ ਹੈ ਕੁਝ ਐਸੀ ਚੀਜ਼ ਜਿਹੜੀ ਅਸੀਂ ਲੈਣਾ ਆ ਲਿਜਾ ਸਕਦੇ ਹਾਂ ਔਰ ਉਹਦਾ ਨਾਸ ਵੀ ਹੈ ਸਰੀਰ ਨਾਲ ਨਾਸ ਨਹੀਂ ਬਿਨਸਤ ਨਾ ਹੈ ਐਸੀ ਸੰਚਿਤ ਬਿਨਸਤ ਨਹੀਂ ਉਹ ਕੀ ਆ ਵਿਵੇਕ ਬੁੱਧੀ ਹੈ ਬੁੱਧੀ ਨੂੰ ਵਿਵੇਕ ਬੁੱਧੀ ਬਣਾਉਣਾ ਬੁੱਧੀ ਨੂੰ ਡਿਵੈਲਪ ਕਰਨਾ ਅਕਲ ਨੂੰ ਲੈ ਫਿਰ ਨਹੀਂ ਬੁੱਧੀ ਅਕਲ ਦੀ ਘਾਟ ਹੈ ਜਿਹੜਾ ਤੂੰ ਮੰਨਦਾ ਹੈ ਆ ਮੇਰਾ ਹੋ ਗਿਆ ਅਕਲ ਦੀ ਘਾਟ ਹੈ ਹੋਰ ਕੁਝ ਨਹੀਂ ਕਿਹਨਾਂ ਜਿਹੜਾ ਅਕਲ ਦੀ ਘਾਟ ਹੈ ਬਣੀ ਜਾਂਦਾ ਜਾਂ ਫਿਰ ਪੂਰੀ ਹੋ ਗਈ ਆਪੇ ਆਪਾਂ ਕਹਿੰਦੇ ਨਿਆਣਾ ਹਲੇ ਜਿੱਦ ਕਰਦਾ ਹੈ ਹੋ ਕੇ ਹਟ ਜੂਗਾ ਛੱਡ ਹੋ ਕੇ ਹਟ ਜਾਂਦਾ ਵੀ ਜਾਂਦਾ ਇਹ ਵੀ ਛੱਡ ਹੋ ਕੇ ਪਰ ਸਿਆਣਾ ਹੋ ਕੇ ਹਟੂਗਾ ਜਿਹੜਾ ਜਦ ਸਿਆਣਾ ਨਹੀਂ ਹੁੰਦਾ ਉਹਨਾਂ ਜਦ ਨਹੀਂ ਹਟਦਾ ਸਿਆਣਾ ਹੋ ਰਿਹਾ ਫਿਰ ਹਟ ਫਿਰ ਇਹਨੂੰ ਕਹਿਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਜਿਹੜਾ ਸਿਆਣਾ ਸਗੁਣੀ ਸਾਹਿਬ ਦੀ ਗੱਲ ਕਲੀਅਰ ਕਰਤੀ ਕਹਾਂ ਜਾ ਪੰਜੇ ਪਾਸੇ ਕਹਿੰਦੇ ਅਣਜਾਣ ਤੇ ਵਿਖਿਆ ਸੋ ਰਚੈ ਵਿਖਿਆ ਮਹਾਰਾਜ ਵਿਖਿਆ ਕਿਉਂ ਰਚਦਾ ਜਾਣਦਾ ਨਹੀਂ ਅਕਲ ਦੀ ਗੱਲ ਗਿਆਨ ਦੀ ਗੱਲ ਜੇ ਜਾਣਦਾ ਆਪਣਾ ਆਪ ਹੈ ਜਦੋਂ ਜਾਣ ਜੂਗਾ ਤਾਂ ਬਚੂਗਾ ਆਪੇ ਬਚੂਗਾ ਇਹਨੂੰ ਬਚਾਉਣ ਦੀ ਲੋੜ ਨਹੀਂ ਆਪ ਬਚੂਗਾ ਬਸ ਗੱਲ ਉਧਰ ਮੜਨੀ ਹੈ ਜਦੋਂ ਆਪ ਬਚਣਾ ਹੈ ਕਹੇ ਤੇ ਨਹੀਂ ਬਚਣਾ ਨਸ਼ਾ ਉਹੀ ਛੱਡੂ ਜਿਹਨੇ ਆਪ ਆਪ ਛੱਡਣਾ ਦੋ ਕਹੇ ਤਾਂ ਨਹੀਂ ਛੱਡਣਾ ਤੇਰਾ ਸਿੱਖ ਉਹ ਬਣੂਗਾ ਜਿਹਦਾ ਅੰਦਰ ਚਾਹੁੰਦਾ ਮੈਂ ਸਿੱਖ ਬਣਨਾ ਕੋਈ ਨਹੀਂ ਕਿਸੇ ਨੂੰ ਬਣਾ ਸਕਦਾ ਜਿਹੜਾ ਜਿਹਨੇ ਬਣਨਾ ਸੀ ਉੱਥੇ ਰਹਿ ਗਿਆ ਲੈਣਾ ਲੈਣੇ ਨੇ ਬਣਨਾ ਸੀ ਨਾਲ ਹੀ ਜਿਹਨੂੰ ਬਣਾਉਂਦਾ ਫਿਰਦਾ ਤਾਂ ਕੋਈ ਨਹੀਂ ਬਣੇ ਸਿੱਧਾ ਨੇ ਬੜਾ ਜੋਰ ਲਾਇਆ ਕੋਈ ਨਹੀਂ ਬਣੇ ਜਿਹਨੇ ਬਣਨਾ ਸੀਗਾ ਉਹ ਸੌਖ ਨੂੰ ਫੇਰ ਪਾ ਕੇ ਲੈਣੇ ਨੂੰ ਬਿਨਾ ਟਕਰੇ ਉਹ ਇੱਕੋ ਜਿਹੇ ਨੇ ਨਾ ਉਹ ਉਹ ਨਹੀਂ ਕਰ ਗਿਆ ਮੁੜ ਕੇ ਉਹ ਉਹ ਨਹੀਂ ਗਿਆ ਘਰ ਮੁੜ ਕੇ ਕਹਿੰਦਾ ਮੈਂ ਠੀਕ ਹਾਂ ਉਧਰ ਨੂੰ ਕਰਦੇ ਨਹੀਂ ਸੀ ਪੁੱਛਦੇ ਕਰਦੇ ਕਹਿੰਦੇ ਵਾਧੂ ਹੀ ਹੈ ਨਾਲ ਉਹਦੇ ਵਾਦੇ ਕਰਦੇ ਵਾਧੂ ਸੀ ਉਹ ਦੋਏ ਕੋਈ ਸੀ ਉਸੇ ਅਵਸਥਾ ਵਿੱਚ ਸੀ ਉਸ ਅਵਸਥਾ ਤੇ ਜਾ ਕੇ ਆਪੇ ਛੱਡ ਉਸ ਬੁਝਾਹਟ ਜਿਹੜੇ ਨੂੰ ਸਾਰੇ ਉਪਦੇਸ਼ ਦਿੱਤਾ ਇਹ ਬਾਣੀ ਪੜ੍ਹਦੇ ਸੀ ਕਿੰਨੇ ਅਗਨੇ ਛੱਡ ਜਿੰਨਾ ਵੀ ਛੱਡ ਹੋਇਆ ਉਹਨਾਂ ਨੂੰ ਛੱਡਿਆ ਥੋੜਾ ਥੋੜਾ ਜਿੰਨਾ ਵੀ ਛੱਡ ਹੋਇਆ ਉਹਨਾਂ ਛੱਡ ਜਿੰਨੀ ਕੁ ਬੁੱਧ ਹੁੰਦੀ ਹੈ ਉਹਨਾਂ ਛੱਡ ਉਹਨਾਂ ਨੂੰ ਛੱਡ ਪਤ ਸੇਤੀ ਆਪਣੇ ਘਰ ਜਾਹੀ ਪਰ ਸੇਤੀ ਆਪਣੇ ਘਰ ਜਾਈ ਇੱਜ਼ਤ ਨਾਲ ਆਪਣੇ ਘਰ ਚਲਾ ਜਾਂਦਾ ਜਿਹੜਾ ਘਰ ਜਾਂਦਾ ਉਹਦੀ ਇੱਜ਼ਤ ਹੁੰਦੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਾਹਰ ਨਾ ਆਇਆ ਸਾਧ ਸੰਗ ਕਦੀ ਕੀਰਤਨ ਗਾਇਆ ਕਲ ਕੀਰਤਨ ਗਾਇਆ ਦੇਖੋ ਹੁਣ ਸਾਜੋਗ ਦੇ ਵਿੱਚ ਦੁਆਪਰ ਜਾਂ ਤ੍ਰੇਤੇ ਤੇ ਨੇ ਜੋ ਛੱਡਦੇ ਜਿਹਨੇ ਕਲਯੁਗ ਦੇ ਵਿੱਚ ਕੀਰਤਨ ਗਾਇਆ ਸਾਧ ਸੰਗ ਇੱਕ ਵਾਰ ਇੱਕ ਚਿਤ ਹੋ ਕਹਿਣ ਨੂੰ ਕੀਰਤੀ ਕੀਤੀ ਹੈ ਜਦ ਗਾਇਆ ਗੁਰਬਾਣੀ ਉਚਾਰਨ ਕੀਤੀ ਹੈ ਗੁਰਬਾਣੀ ਉਚਾਰਨ ਕੀਤੀ ਗਾਇਆ ਦਾ ਮਤਲਬ ਇਹ ਨਹੀਂ ਹੈਗਾ ਜਿਹੜਾ ਹੁਣ ਗਾਉਂਦੇ ਨੇ ਇਹ ਗਾਉਂਦੇ ਨੇ ਜੇ ਰਾਗੀਆਂ ਤੇ ਲਾਦੀਆ ਪੰਕਤੀ ਫਿਰ ਤਾਂ ਗਈ ਗੱਲ ਜੇ ਹੁਣ ਅਸੀਂ ਗਾਉਂਦੇ ਗਾਉਂਦੇ ਨਹੀਂ ਆ ਕੀਰਤਨ ਵੀ ਹੈਗਾ ਗੁਰਬਾਣੀ ਹੈ ਕੀਰਤਨ ਗਾਇਆ ਹੈ ਨਾ ਸਾਧ ਸੰਗ ਕਲ ਕੀਰਤਨ ਗਾਇਆ ਕਲ ਕੀਰਤਨ ਗਾਇਆ ਹਾਂ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹਰ ਨਾ ਆਇਆ ਦੂਸਰਾ ਜਨਮ ਨਹੀਂ ਹੁੰਦਾ ਤੇ ਗੁਰਬਾਣੀ ਝੂਠੀ ਹੈ ਫਿਰ ਸਾਰਿਆਂ ਦਾ ਜਨਮ ਦੂਆ ਹੋ ਸਾਰੇ ਮਰ ਜਾਂਦੇ ਜੇ ਸਿਰਫ ਨੂੰ ਕੀਰਤਨ ਮੰਨ ਲਈਏ ਇਹ ਗਾਉਂਦੇ ਨੇ ਫਿਰ ਤਾਂ ਗੁਰਬਾਣੀ ਝੂਠੀ ਹੈ ਸਾਰੀ ਝੂਠੀ ਹੈ ਆ ਪੰਕਤੀ ਬਿਲਕੁਲ ਝੂਠੀ ਹੈ ਜੇ ਇਹੀ ਕੀਰਤਨ ਇਹਨੂੰ ਕੀਰਤਨ ਮੰਨ ਲਈਏ ਔਰ ਇਹ ਮੰਨ ਲਈਏ ਹਾਜੂ ਵੀ ਹੋਦੇ ਹੀ ਨੇ ਹਾਜੂ ਵੀ ਹੁਣ ਹੈਗਾ ਕੀਰਤਨ ਵੀ ਗਾਉਂਦੇ ਨੇ ਗਾਉਣ ਵਾਲਾ ਦੁਆਰਾ ਹੁੰਦਾ ਨਹੀਂ ਫਿਰ ਅਸੀਂ ਸਾਰੇ ਗਾਉਣ ਵਾਲੇ ਸਾਰੇ ਪਾਠ ਕਰਨ ਵਾਲੇ ਸਾਰੇ ਮੁਕਤ ਇਹ ਤਾਂ ਹੋ ਰਹੀ ਨੇ ਜੇ ਹੋ ਰਹੀ ਰਿਹਾ ਫਿਰ ਇਹ ਅਰਥ ਹੋਰ ਨੇ ਜੇ ਇਹ ਪ੍ਰੈਕਟੀਕਲੀ ਸੰਭਵ ਨਹੀਂ ਤਾਂ ਇਹ ਭਗਤੀ ਦੇ ਅਰਥ ਹੋਰ ਨੇ ਗਾਉਣੇ ਬੁੱਝਣ ਵਾਲੀ ਗੱਲ ਕੀਰਤਨ ਕੀ ਹੈ ਗਾਉਣਾ ਕਿਵੇਂ ਹੈ ਕਾਰਜੋ ਕੀ ਹੈ ਗੱਲ ਕਹੀ ਹੋਈ ਕੀ ਹੈ ਇਹ ਤਾਂ ਸੌਖਾ ਹੀ ਨਹੀਂ ਗੱਲ ਹੈ ਬੇਟਾ ਸੁਣਿਆ ਮੰਨਿਆ ਮਨ ਕੀਤਾ ਬਾੜੀ ਗੱਲ ਹੀ ਖਤਮ ਹੋ ਗਈ ਬੇਟਾ ਸੁਣਿਆ ਮੰਨਿਆ ਮਨ ਕੀਤਾ ਭਾਉ ਫਿਰ ਤਾਂ ਉਹ ਗੱਲ ਖਤਮ ਹੈ ਉਹਦੀ ਕੀ ਲੋੜ ਹੈ ਫਿਰ ਸਾਚਾ ਸਾਥ ਗੋਬਿੰਦ ਕੀ ਲੋੜ ਹੈਗੀ ਕੀਰਤਨ ਹੋਏਗਾ ਹਿਰਦੇ ਇੱਕ ਵਾਰ ਘਾਟਾ ਬਸ ਇੱਕ ਵਾਰ ਗਾ ਲਿਆ ਉਹਨੇ ਇਹ ਐਂ ਤਾਂ ਨਹੀਂ ਹੈਗਾ 24 ਘੰਟੇ ਗਾਉਣਾ ਇੱਥੇ ਇੱਥੇ ਛੱਤ ਨਹੀਂ ਹੈ ਚਾਹੇ ਉਹਨੇ 5 ਮਿੰਟ ਗਾ ਲਿਆ ਇੱਕ ਵਾਰ ਚਾਹੇ ਘੰਟਾ ਗਾ ਲਿਆ ਉਹ ਦੁਬਾਰਾ ਜਨਮ ਨਹੀਂ ਹੁੰਦਾ ਉਹਦਾ ਇਥੋਂ ਸਾਧ ਸੰਗਤ ਦੇ ਅਨਰਥ ਕਰਕੇ ਇਥੋਂ ਸਾਧ ਸੰਗਤ ਨੂੰ ਸਾਧ ਕਹਿ ਲਵਾਂਗੇ ਜਿਹੜੇ ਸਾਧ ਬਣੇ ਨੇ ਨਾਲ ਨਿਆਣੇ ਉਹਨਾਂ ਦੇ ਜਵਾਬ ਢੋਲਕੀਆਂ ਵਜਾਉਣ ਵਾਲੇ ਕਹਿੰਦੇ ਨੇ ਸਾਧ ਬਣੇ ਨਹੀਂ ਹੋਏ ਕਿੰਨੇ ਫਿਰਦੇ ਨੇ ਸੰਤ ਕਹਿੰਦੇ ਸਾਡੇ ਨਾਲ ਜਿਹਨਾਂ ਨੇ ਰਲ ਕੇ ਕੀਰਤਨ ਗਾਇਆ ਇੱਕ ਵਾਰੇ ਬੰਦਿਆਂ ਨੂੰ ਬੋਲਣ ਲਾਉਂਦੇ ਨੇ ਇੱਕ ਵਾਰੇ ਜਨਾਨੀਆਂ ਨੂੰ ਬੋਲਣ ਜਲਦੀ ਸਾਰੇ ਤੁਸੀਂ ਮੁਕਤ ਕੀ ਮਿਸਯੂਜ਼ ਨਹੀਂ ਹੋ ਸਕਦਾ ਇਸ ਪੰਕਤੀ ਦਾ ਅਰੇ ਤਾਂ ਹੀ ਕਰਦੇ ਨੇ ਮਿਸਯੂਜ਼ ਹਮੇਸ਼ਾ ਹੀ ਗੁਰਬਾਣੀ ਦਾ ਇਹ ਪੱਕੀ ਬਾਣੀ ਦਾ ਮਿਸਯੂਜ਼ ਕਰਨ ਵਾਲੇ ਬਲੈਕ ਮੇਲਰ ਪੈਦਾ ਹੁੰਦੇ ਨੇ ਇਹ ਕਰ ਰਹੇ ਨੇ ਸਭ ਤੋਂ ਕੀ ਕਰ ਰਹੇ ਨੇ ਆਮ ਲੋਕਾਂ ਨੂੰ ਕੀ ਪਤਾ ਇਸ ਗੱਲ ਦਾ ਕੀ ਪਤਾ ਆਮ ਲੋਕਾਂ ਨੂੰ ਪ੍ਰੈਕਟੀਕਲੀ ਫਿਰ ਕਿਉਂ ਨਹੀਂ ਹੋ ਰਿਹਾ ਬਾਕੀ ਬਾਣੀ ਦਾ ਫਿਰ ਝੂਠੀ ਹੋ ਗਈ ਇਹ ਕੱਲੀ ਹੋਈ ਪੰਕਤੀ ਸਾਰੀ ਬਾਣੀ ਦਉ ਤੋਂ ਖਰਾਬ ਹੈ ਜੋ ਕੁਝ ਕਿਹਾ ਗਿਆ ਕਲਿਓ ਬਣੇ ਕਲਿਓ ਭਗਤੀ ਲੈ ਗਿਆ ਨਹੀਂ ਸਾਰੀ ਬਣੀ ਤੇ ਪੜਿਆ ਹੋਇਆ ਐ ਕੀਤਾ ਹੋਇਆ ਵਾਹਿਗੁਰੂ ਵਾਹਿਗੁਰੂ ਇੱਕ ਉਹ ਲੈ ਲਿਆ ਭਾਈ ਗੁਰਦਾਸ ਦੀ ਬਾਹਰ ਚੋਂ ਵਾਹਿਗੁਰੂ ਵਾਹਿਗੁਰੂ ਕਰਦਾ ਇਹ ਮਹਾਮੂਰਖਾਂ ਦਾ ਕੰਮ ਹੈ ਉਹ ਕੁੱਲ ਟੋਟਲ ਬਾਣੀ ਦੇ ਵਿਰੁੱਧ ਸਾਰੀ ਗੁਰਬਾਣੀ ਦੇ ਵਿੱਚੋਂ ਪੁੱਛਣ ਵਾਲੀ ਗੱਲ ਹੈ ਗੱਲ ਕੀ ਹੈ ਇਹਦੇ ਤਾਂ ਅਰਥ ਪਰ ਨੇ ਤੇ ਗੁਰਬਾਣੀ ਦੇ ਖਿਲਾਫ ਸਾਰੀ ਬੰਦੀ ਫਿਰ ਤੇ ਗੁਰਬਾਣੀ ਦਾ ਕੰਟਰੋਵਰਸੀ ਹੋ ਗਈ ਆਪਸ ਕਿਤੇ ਕੁਝ ਕਹਿੰਦਾ ਕਿਤੇ ਕੁਝ ਕਹਿੰਦਾ ਤੇ ਕੱਚੀ ਬਾਣੀ ਹੋ ਗਈ ਪੱਕੀ ਕਿੱਧਰ ਰਹੀ ਹੈ ਐਦਾਂ ਦਾ ਬਹੁਤ ਕੁਝ ਕੀਤਾ ਹੋਇਆ ਇਹਨਾਂ ਨੇ ਸਾਰਾ ਸਿੱਧੀਆਂ ਬੰਦੀਆਂ ਨੇ ਸਿੱਧੀਆਂ ਬੰਦੀਆਂ ਨੇ ਸਾਧ ਸੰਗਲ ਕੀਰਤਨ ਗਾਇਆ ਨਾਨਕ ਦੇ ਤੇ ਬਹੁਤ ਲਾਇਆ ਅੱਜ ਬਹੁਤ ਫਿਰ ਬਹੁਤ ਕਾਸ ਨੂੰ ਉਹ ਇਹਦੇ ਅਸਲ ਜੀ ਇਹੀ ਲਈਏ ਹੁਣ ਸਾਧ ਦਾ ਸੰਗ ਕਿਵੇਂ ਹੈ ਸਾਧ ਕੌਣ ਹੈ ਸੰਤ ਕੌਣ ਹੈ ਸੰਤ ਕਿਹਨੂੰ ਮੰਨਿਆ ਹੈ ਨਾਲੇ ਸੰਗ ਨਹੀਂ ਹੈ ਅਸਲ ਦੇ ਵਿੱਚ ਹੈ ਸੰਗੀ ਦਾ ਸੰਗੀ ਦਾ ਇਹ ਬੁੱਧੀ ਨੂੰ ਕਿਹਾ ਹੋਇਆ ਸੰਗੀ ਇਹਦਾ ਮਨ ਹੈ ਜੋ ਸੰਗੀ ਹੈ ਤੇਰਾ ਮਨ ਨੂੰ ਸਾਧ ਲੈ ਬਲ ਮਨ ਸਾਧੇ ਸਿੱਧ ਹੋਏ ਜਿੰਨਾ ਜਰ ਮਨ ਸਾਧਾ ਨਹੀਂ ਹੈ ਮਨ ਸਾਧਣਾ ਕੀ ਹੁੰਦਾ ਮਨ ਦਾ ਸਾਧਣਾ ਕੀ ਹੈ ਮਨ ਆਪਣੀ ਮਰਜ਼ੀ ਨਹੀਂ ਛੱਡਦਾ ਆਪਣੀ ਮਰਜ਼ੀ ਕਰਦਾ ਨਿਆਣਾ ਜਿਵੇਂ ਕਰਦਾ ਹੁੰਦਾ ਮਨ ਨੂੰ ਪਾਣੇ ਦੇ ਵਿੱਚ ਚਲਾਉਣਾ ਜਿਹਨਾਂ ਸਾਧਣਾ ਪਾਣੀ 'ਚ ਚੱਲਣਾ ਸਿੱਖ ਜਾ ਆਪਣੀ ਮਰਜ਼ੀ ਛੱਡ ਦੇ ਇਹ ਹੈ ਹੁੰਦਾ ਚੱਲਣਾ ਨੇ ਪਾਣੀ 'ਚ ਕਰਦਾ ਤੂੰ ਆਪਣੀ ਮਰਜ਼ੀ ਆਪਣੇ ਪਾਣੀ ਚੱਲਦਾ ਨਾ ਜਦੋਂ ਆਪਣਾ ਪਾਣਾ ਛੱਡ ਕੇ ਮੁਰਕੇ ਪਾਣੇ ਚੱਲਣ ਲੱਗਾ ਉਦੋਂ ਮਨ ਸਾਧਿਆ ਹੋ ਗਿਆ ਅਰਥ ਹੈ ਇਹ ਮਨ ਸੰਕਲ ਕੀਰਤਨ ਗਾਇਆ ਆਪਣਾ ਪਾਣਾ ਛੱਡ ਕੇ ਆਪਣੇ ਪਾਣੇ 'ਚ ਚੱਲੇ ਬਾਈ ਪਿਛੜ ਚੋਟਾ ਖਾਏ ਗੁਰਕੇ ਕੇ ਚੱਲੇ ਪਾਈ ਵਿੱਚ ਮੋਹਿ ਬੈਠਾ ਗੁਰਕਾ ਪਾਣੇ ਤੇ ਚੱਲ ਆਪਣੇ ਪਾਣੇ ਦਾ ਕਰਕੇ ਤਿਆਗ ਫੇਰ ਤੂੰ ਸਾਧ ਦੇ ਸੰਗ ਹੈ ਉਹ ਪਾਣਾ ਹੀ ਸਾਧ ਪਾਣਾ ਸਾਧ ਦੀ ਆਵਾਜ਼ ਸਦਿਆ ਆਇਆ ਮਨ ਇੱਕ ਵਾਰ ਨੇ ਚਿੱਤ ਹੋ ਕੇ ਜਦ ਕੀਰਤਨ ਗਾਉਂਦਾ ਨਾ ਫਿਰ ਬਾਣੀ ਤਾਂ ਆਪੇ ਪ੍ਰਗਟ ਹੋ ਜਾਂਦੀ ਅੰਦਰੋਂ ਕੀਰਤਨ ਗਾਉਣ ਦਾ ਬਾਣੀ ਪ੍ਰਗਟ ਆਪੇ ਹੋ ਜਾਂਦੀ ਹੈ ਅੰਦਰੋਂ ਫਿਰ ਹੁੰਦੀ ਹੈ ਪ੍ਰਗਟ ਉਹਨੂੰ ਕੀਰਤਨ ਗਾਉਣਾ ਕਹਿੰਦੇ ਇਹ ਜਿਹੜਾ ਹੈਗਾ ਨਾ ਕਿ ਅਸੀਂ ਪਾਠ ਪੜ੍ਹਦੇ ਹਾਂ ਪਾਠ ਪੜ੍ਹਨਾ ਮੰਨਿਆ ਜਿਹੜਾ ਗੁਰਬਾਣੀ ਅਸੀਂ ਪੜ੍ਹਦੇ ਹਾਂ ਇਹ ਪਾਠ ਪੜ੍ਹਦੇ ਹਾਂ ਪਾਠ ਪੜਿਓ ਔਰ ਬੇਦ ਵਿਚਾਰਿਓ ਬੇਦ ਬੜੇ ਬੜੇ ਪੰਡਤ ਇਹਨੂੰ ਪੜ੍ਹਨਾ ਕਹਿੰਦੇ ਇਹਨੂੰ ਗਾਉਣਾ ਨਹੀਂ ਕਹਿੰਦੇ ਗਾਇਆ ਉਹਨਾਂ ਨੇ ਜਿਨ੍ਹਾਂ ਨੇ ਬਾਣੀ ਰਚੀ ਹੈ ਕਾਈ ਦੇ ਹਿਰਦੇ ਚੋਂ ਫੜੀ ਦੇ ਮੂੰਹ ਚੋਂ ਫੜੀ ਦੇ ਮੂੰਹ ਨਾਲ ਹੜਤ ਆ ਹੜਤ ਤੋਂ ਉੱਤੇ ਉੱਤੇ ਹੀ ਫੜੀ ਹੈ ਫੜਫੜ ਗੱਡੀ ਲੱਦੀ ਹੈ ਕਾਈ ਦੇ ਅੰਦਰੋਂ ਕਾਈ ਉਹ ਜੀ ਜੇ ਅੰਦਰੋਂ ਆਈ ਆਇਆ ਉਹਨਾਂ ਨੇ ਜਿਹਨਾਂ ਨੇ ਗੁਰਬਾਣੀ ਰਚੀ ਹੈ ਅਸੀਂ ਸਿਰ ਪੜਿਆ ਜੇ ਅਸੀਂ ਗਾਇਆ ਵੀ ਹੈ ਨਾ ਰਾਗੀ ਰਾਗ ਦੇ ਨਾਲ ਉਹਦੇ ਖਾਤਰ ਆਡਾ ਭਗਤੀ ਕੋਈ ਗਾਵਾ ਰਾਗੀ ਨਾਦੀ ਬੇਦੀ ਕੋ ਪਾਂਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜ ਗਾਉਣ ਵਾਲਾ ਤਾਂ ਭੇਜਦਾ ਹੀ ਨਹੀਂ ਹੈ ਬਾਹਰ ਗਾਉਣਾ ਬਾਹਰ ਗਾਉਣ ਵਾਲਾ ਨਹੀਂ ਭੇਜਦਾ ਰਾਮ ਹੈ ਬਾਜੇ ਨਾਲ ਗਾਉਣ ਵਾਲਾ ਨਹੀਂ ਭੇਜਦਾ ਉਹ ਉਹਨਾਂ ਹੱਥਾਂ ਤਾਂ ਭਗਤੀ ਅੱਡ ਪਈ ਹੈ ਕੋਈ ਗਾਵਾ ਰਾਗੀ ਨਾਦੀ ਬੇਦੀ ਕੋ ਪਾਂਤ ਕਰ ਨਹੀਂ ਹਰ ਹਰ ਭੇਜੇ ਕਲ ਕੀਰਤਨ ਗਾਈਏ ਜਿੱਥੇ ਕਲਪਨਾ ਸੀ ਉੱਥੇ ਹੁਣ ਕੀਰਤਨ ਹੋ ਰਿਹਾ ਹੈ ਕਲਪਨਾ ਬੰਦ ਹੈ ਉਸ ਆਦਮੀ ਦੀ ਜਿੱਥੇ ਮਨ ਦੇ ਫੁਰਨੇ ਉੱਡਦੇ ਤੇ ਉਹਦੇ ਚਿੱਤ ਚੋਂ ਫੁਰਨੇ ਉੱਡਦੇ ਨੇ ਰਿੱਧ ਸਿੱਧ ਫੁਰੀ ਹੈ ਰਿੱਧ ਸਿੱਧ ਜਾਪੋ ਫੁਰੀ ਕੀਰਤਨ ਹਾਂ ਤਾਂ ਕੀਰਤਨ ਨਾ ਅੰਦਰੋਂ ਬਾਣੀ ਫੁਰਦੀ ਉਹ ਕੀਰਤਨ ਉਹ ਗਾਉਂਦਾ ਜਿਵੇਂ ਨਾਨਕ ਨੂੰ ਫੁੱਟੀ ਆ ਨਾਨਕ ਕਹਿੰਦਾ ਬਾਣੀ ਆਈ ਤੁਰਕੀ ਬਾਣੀ ਆਈ ਸਗਲੀ ਉਹ ਹੈ ਕੀਰਤਨ ਗਾਉਣਾ ਇਹਨਾਂ ਨੇ ਆਪਣਾ ਕੀਰਤਨ ਬਣਾ ਲਿਆ ਫਿਰ ਤਾਂ ਆ ਪੰਕਤੀ ਦੇ ਨਾਲ ਦਾ ਲੋੜੇ ਨਹੀਂ ਕਿਸੇ ਹੋਰ ਨਾ ਅੰਮ੍ਰਿਤ ਛਕਣ ਦੀ ਲੋੜ ਹੈ ਨਾ ਕੋ ਰਹਿਣ ਰੱਖਣ ਦੀ ਲੋੜ ਹੈ ਨਾ ਗੁਰਦੁਆਰੇ ਜਾਣ ਦੀ ਲੋੜ ਹੈ ਕੁਝ ਵੀ ਨਹੀਂ ਲੋੜ ਹੈ ਕਿ ਸਾਰਾ ਫੇਲ ਹੋ ਜੂ ਉਹਨਾਂ ਦਾ ਨਾ ਗੋਰਗ ਦੀ ਲੋੜ ਹੈ ਨਾ ਕਿਸੇ ਸੰਗਤ ਦੀ ਲੋੜ ਹੈ ਨਾ ਸੁਗਣੀ ਚੀਜ਼ ਦੀ ਲੋੜ ਹੈ ਗੁਰਗਾ ਤੁਹਾਡੇ ਕੋਲ ਹੈਗਾ ਜਿਹਨੂੰ ਮਰਜ਼ੀ ਗਵਾ ਲਓ ਇੱਕ ਵਾਰ ਗੱਲ ਖਤਮ ਹੋ ਵੀ ਫਿਰ ਤਾਂ ਮਿਸਯੂਜ਼ ਕਰਨ ਵਾਲੇ ਤਾਂ ਇਦੋਂ ਜ਼ਿਆਦਾ ਹੋਰ ਕਰ ਲੈਣਗੇ ਤੁਹਾਨੂੰ ਬੋਲਣ ਨਹੀਂ ਦੇਣਾ ਇਹਨਾਂ ਨੂੰ ਉਹਨਾਂ ਨੇ ਮਿਸਯੂਜ਼ ਕਰਨ ਵਾਲਿਆਂ ਨੇ ਜੇ ਤਕਸ਼ੀਲਾ ਕੋ ਚਲੀ ਜਾਵੇ ਅਦੂਆ ਕੋ ਚਲੀ ਜਾਊਗਾ ਤਾਂ ਆ ਅਸੀਂ ਤਾਂ ਖਾ ਲਿਆ ਭਾਈ ਆ ਲਿਖਿਆ ਹੋਇਆ ਗੁਰਬਾਣੀ ਅਸੀਂ ਵੀ ਖਾ ਲਿਆ ਤੁਸੀਂ ਵੀ ਖਾਉਂਦੇ ਹੋ ਇੱਕ ਵਾਰ ਖਾਇਆ ਬਥੇਰਾ ਨਾਨਕ ਗੁਰੂ ਦਾ ਨਾਮ ਜਪੀਏ ਇੱਕ ਵਾਰ ਗੁਰੂ ਦਾ ਇੱਕ ਵਾਰ ਜਪਦੇ ਨੇ ਮਨ ਨੂੰ ਵਾਰ ਵਾਰ ਜਪਦੇ ਨੇ ਉਹਨਾਂ ਕੋਲ ਇੰਨੀਆਂ ਦਲੀਲਾਂ ਨੇ ਇੱਕ ਵੀ ਦਲੀਲ ਤੁਹਾਡੀ ਕਾਮਯਾਬ ਨਹੀਂ ਹੋਣੀ ਪਰ ਹੀ ਜਿਹੜੇ ਸਵਾਲ ਉੱਠਦੇ ਨੇ ਨਾ ਕੋਈ ਜਵਾਬ ਕਰਦੇ ਨਹੀਂ ਹਨ ਜਿਹੜੇ ਬਾਹਰੋਂ ਸਵਾਲ ਆਉਂਦੇ ਨੇ ਇਹਨਾਂ ਕੋਈ ਜਵਾਬ ਕਿਉਂ ਨਹੀਂ ਚੁੱਪ ਕਰਦੇ ਕਰਕੇ ਚੁੱਪ ਤਾਂ ਕਰਕੇ ਗੁਰਬਾਣੀ ਦਾ ਸਮਝੇ ਗਿਆ ਜੀ ਇਹਨਾਂ ਨੇ ਹਲਕਾ ਜਿਹਾ ਲਿਆ ਲੈ ਆਪਣੇ ਮਤਲਬ ਦੇ ਅਰਥ ਜੇ ਕਰੇ ਹੋਏ ਨੇ ਜਾਂ ਦੂਆ ਸਵਾਲ ਕਰਦਾ ਵੀ ਚੁੱਪ ਕਰ ਜਾਂਦੇ ਨਾਲਕ ਤੇ ਤੇ ਬਹੁੜ ਨਾ ਆਇਆ ਉਹ ਉਹਦਾ ਦੁਬਾਰਾ ਨਹੀਂ ਗੱਲ ਹੁੰਦਾ ਜਿਹੜੀ ਦੀ ਕਲਪਨਾ ਹੀ ਬੰਦ ਹੋ ਗਈ ਤ੍ਰਿਸ਼ਨਾ ਹੀ ਕੋਈ ਗਈ ਨਾਮ ਪ੍ਰਗਟ ਹੋ ਗਿਆ ਅੰਦਰੋਂ ਉਹਦਾ ਜਨਮ ਕਿਵੇਂ ਹੋ ਦੁਬਾਰਾ ਉਹ ਤਾਂ ਨਾਮ ਚ ਸਮਾ ਗਿਆ ਮਨ ਅੱਡ ਜਦ ਹੁੰਦਾ ਹੈ ਜਦ ਮਨ ਹੋਵੇ ਜਿੰਨਾ ਚਿਰ ਇੱਕ ਵੀ ਹੈ ਨਾ ਸਾਬਤ ਉਹਨਾਂ ਚਿਰ ਵੀ ਮਨ ਅੱਡ ਹੋ ਸਕਦਾ ਹੈ ਜਦ ਸ਼ਬਦ ਵਿੱਚ ਲੀਨ ਹੋ ਕੇ ਬਿਰਛ ਵੜਨਾ ਤਾਂ ਫਿਰ ਮਨ ਅੱਡ ਨਹੀਂ ਹੋ ਸਕਦਾ ਇੱਕ ਬੰਦਾ ਐਸੀ ਬੈਠਾ ਬਾਹਰ ਧੁੱਪਾ ਬਹੁਤ ਗਰਮੀ ਬਹੁਤ ਮਜਬੂਰੀ ਦੇ ਵਿੱਚ ਬੰਦਾ ਅੰਦਰੋਂ ਬਾਹਰ ਨਿਕਲਦਾ ਹੈ ਬਹੁਤ ਮਜਬੂਰੀ ਆ ਫਟਾਫਟ ਆਉਂਦਾ ਸੁੰਦਰ ਜੇ ਉਹਦਾ ਸਰਦਾ ਹੋਵੇ ਬਾਹਰ ਨਿਕਲਣ ਤੋਂ ਉਹ ਬਾਹਰ ਨਹੀਂ ਕਿਉਂ ਨਿਕਲ ਬਾਹਰ ਨਹੀਂ ਸਰਦਾ ਫਿਰ ਸਾਡੇ ਨੂੰ ਪਾਗਲ ਹੈ ਜਿਹੜਾ ਇੱਡੀ ਅੱਗ ਜੋ ਆ ਕੇ ਏਸੀ 'ਚ ਬਹਿ ਗਿਆ ਉਹ ਬਾਹਰ ਕਿਉਂ ਜਾਊਗਾ ਅੱਗ ਵਰਦੀ ਆ ਉਥੇ ਜਾਊ ਕਿਉਂ ਅਗਨ ਸਾਗਰ ਚੋਂ ਤਾਂ ਮਨ ਆ ਗਿਆ ਏਸੀ ਸਾਰੀ ਉਮਰ ਅਗਨ ਸਾਗਰ ਛੜਿਆ ਉਹ ਉਹ ਕਿਉਂ ਬਾਹਰ ਜਾਊ ਪਾਗਲ ਹੈ ਉਹ ਨਾਮ ਤੇ ਤੇ ਬਹੁਤ ਨਾ ਤਾਂ ਨਹੀਂ ਬਾਹਰ ਜਾਂਦਾ ਅੱਗ ਚੋਂ ਤਾਂ ਬਾਹਰ ਆਇਆ ਉਹਦਾ ਪੱਠੀ ਕੋਲ ਖੜਾ ਸੀ ਪੱਠੀ ਤੇ ਡਿਊਟੀ ਹੁੰਦੀ ਸੀ ਉਹਦੀ ਮੇਲ ਦੇ ਵਿੱਚ ਅੱਗ ਉਤੋਂ ਗਰਮੀ ਹੁਣ ਉਹਨੂੰ ਏਸੀ ਦੇ ਵਿੱਚ ਉਹਦੀ ਪ੍ਰਮੋਟ ਹੋ ਗਿਆ ਉਹ ਉੱਥੇ ਜਾਂਦਾ ਆ ਸਰੋਂ ਪਾਗਲ ਹੋ ਜਾਏਗਾ ਉੱਥੇ ਫਿਰ ਭੱਜੂਗਾ ਉਥੋਂ ਵਾਪਸ ਤੇ ਵੀ ਤਾਂ ਭੱਜੂ ਜਦੇ ਵਾਪਸ